ਫਰੀਦਾ ਜਾ ਤੋਂ ਜਾ ਤੋ ਖਟਣ ਵੇਲ ਤਾਂ ਤੂੰ ਲਤਾ ਦੁਨੀ ਸਿਓ ਮਰਗ ਸਵਾਈ ਨੀਹ ਜਾ ਭਰਿਆ ਤਾਂ ਲੱਦਿਆ ਫਰੀਦਾ ਜਾ ਤੋਂ ਖਟਣ ਵੇਲ ਉਹ ਜਾ ਤੇਰਾ ਖੱਟਣ ਕਮਾਈ ਦਾ ਸੌਦਾ ਹੋਇਆ ਜਾ ਤੂੰ ਜਦ ਕਮਾਉਣ ਜੋਗਾ ਹੋਇਆ ਤਾਂ ਤੂੰ ਲਤਾ ਦੁਨੀ ਸਿਓ ਕਾਦ ਹੋਇਆ ਕਮਾਉਣ ਜੋਗਾ ਬੇੜਾ ਆਇਆ ਖੱਟਣ ਵੇਲ ਕਾਦ ਆਈ 12 ਸਾਲ ਬਾਲਪਨ ਬੀਤੇ ਇਹ ਤੋਂ ਬਾਅਦ ਖੱਟਣ ਦਾ ਵੇੜਾ ਸੀ 12 ਸਾਲ ਦਾ ਬਾਲਪਨ ਹੈ ਉੱਥੇ ਤਾਂ ਖੱਟਣ ਵੇੜਾ ਸੀ ਉਹ ਚ ਕੀ ਆ ਭਾਸ਼ਾ ਸਿੱਖਣੀ ਸੀ ਸਮਝਣ ਵਾਸਤੇ ਕੁਝ ਸਿੱਖਣਾ ਸੀ 12 ਸਾਲ ਚ 12 ਸਾਲ ਪੜ੍ਹਨਾ ਸੀ ਉਹ ਪੜ੍ਹਾਈ ਦੇ ਦਿੰਦੇ 12 ਸਾਲ ਅਸਲ ਪੜ੍ਹਾਈ ਦੇ ਦਿੰਦੇ ਉਹਦੇ ਬਾਅਦ ਕੀ ਹੈ ਤਪ ਉਹਦੇ ਬਾਅਦ ਮੰਨਣ ਦੇ ਦਿਨ ਸੁਣਨ ਦੇ ਸਮਝਣ ਦੇ ਜਿਹੜੇ ਨੇ ਬੋਲਣਾ ਨਹੀਂ ਹੁੰਦਾ ਬਾਲਪਣ ਦੇ ਵਿੱਚ ਬੋਲੀ ਦਾ ਨਹੀਂ ਆਪ ਨਹੀਂ ਕਰੀਦਾ ਸੁਣੀ ਦਾ ਕੁਝ ਗਿਆਨ ਲਈਦਾ ਹੁੰਦਾ ਗਿਆਨ ਲੈਣ ਦਾ ਬਾਲਪਣ ਟੋਕਦਾ ਨਹੀਂ ਹੁੰਦਾ ਸਿਆਣੇ ਨੂੰ ਨਿਆਣਾ ਜਿਹੜਾ ਟੋਕੇ ਉਹ ਨਿਆਣਾ ਨਹੀਂ ਰਹਿੰਦਾ ਫਿਰ ਅਸੀਂ ਟੋਕਣ ਵਾਲੇ ਨਿਆਣੇ ਨੂੰ ਚੰਗਾ ਸਮਝਦੇ ਹਾਂ ਟੋਕਣ ਵਾਲਾ ਨਾਣਾ ਬੇਵਕੂਫ ਰਹਿੰਦਾ ਸਾਰੀ ਜ਼ਿੰਦਗੀ ਹਾਂ ਜੇ ਤਾਂ ਝੂਠ ਨੂੰ ਰੋਕੇ ਫਿਰ ਤਾਂ ਹੈ ਜੇ ਸਿਆਣਿਆਂ ਨੂੰ ਟੋਕੇ ਚੰਗਾ ਨਹੀਂ ਹੁੰਦਾ ਟੋਕਾ ਢਾਕੀ ਗੱਲ ਜਾ ਤੂੰ ਖੱਟਣ ਵੇਲ ਤਾਂ ਤੂੰ ਜਾ 12 ਸਾਲ ਤੇ ਅੱਗੇ ਗਿਆ ਤਾਂ ਤੂੰ ਲੱਤਾ ਜਾਂ ਮੁਹੰਮਦ ਦਸਮ ਪਾਸ਼ਾ ਕਹਿੰਦਾ ਜਾਂ ਮੁਹੰਮਦ ਧਰਮ ਕਰਮ ਮੋ ਆਏ ਨਾ ਧਰਮ ਦੇ ਕਰਮ ਧਰਮ ਕਮਾਉਣ ਜੋਗੇ ਹੋਏ ਤਾਂ 13ਵਾਂ ਸਾਲ ਸੀ ਜਦ ਤੂੰ ਖੱਟਣ ਵੇਲ ਜੋ ਰਤਾ ਦੁਨੀਆ ਸੇ ਹੋ ਜਾਂ ਦੁਨੀਆ ਚ ਰੰਗ ਚੜ ਗਿਆ ਦੁਨੀਆ ਵੀ ਰੰਗ ਚੜ ਗਿਆ ਬਚਪਨ ਤੇ ਦੁਨੀਆ ਵੀ ਰੰਗ ਚੜ ਗਿਆ ਮਰਗੋ ਸਵਾਈ ਨਹੀਂ ਉਹ 12 ਸਾਲ ਦਾ ਵਿਆਹ ਕਰ ਦਿੰਦੇ ਸੀ ਆਪੇ ਦੁਨੀਆ ਨਾਲ ਗਿਆ ਜਾਂ ਤੂੰ ਰਤਾ ਦੁਨੀਆ ਸੇ ਹੋ ਮਰਗ ਸਬਾਈ ਨੀ ਜਾਂ ਭਰਿਆ ਤਾਂ ਲੱਦਿਆ ਮਰਗ ਸਬਾਈ ਨੂੰ ਅਦਾ ਸਾਰੀ ਮੌਤ ਹੈ ਇਹ ਤਾਂ ਮੌਤ ਦਾ ਬਾਜ਼ਾਰ ਆ ਇਹਦਾ ਸਾਰੇ ਬੱਕਰੇ ਕਸਾਈ ਦੇ ਕਿਲੇ ਦੇ ਬੰਨੇ ਹੋਏ ਨੇ ਇਹਦਾ ਕਸਾਈ ਦੇ ਬਾੜੇ 'ਚ ਖੜੇ ਨੇ ਬੱਕਰੇ ਸਾਰੇ ਇਹ ਜਿਹੜੇ ਬਾੜੇ ਤੂੰ ਵੜ ਗਿਆ ਜਿਨ੍ਹਾਂ ਨਾਲ ਤੂੰ ਖੇਲਦਾ ਕਸਾਈ ਦੇ ਬੱਕਰੇ ਨੇ ਹੋਰ ਅੱਗੇ ਕਲਵਾਰੀ ਆ ਜਾਣੀ ਇਹ ਤਾਂ ਕਸਾਈ ਦੇ ਬਾੜੇ ਦੇ ਬੱਕਰੇ ਨੇ ਸਾਰੇ ਮਰਗ ਸਵਾਈ ਸਾਰੇ ਮਰੇ ਮਰਾਏ ਨੇ ਉਬਰੇ ਵੀ ਵਰਗ ਹੁੰਦਾ ਆਗਾ ਨਾ ਵਰਗ ਤੇ ਚੱਲੇ ਵਰਗ ਮਰੇ ਨੂੰ ਕਹਿੰਦੇ ਨੇ ਉਹ ਤਾਂ ਉਹੀ ਥਾ ਹੁੰਦਾ ਮਰੇ ਹੋਏ ਨੇ ਸਾਰੇ ਉਹ ਕ੍ਰਿਸ਼ਨ ਨੇ ਮੂੰਹ ਅਟਕੇ ਕੇ ਦਿਖਾਇਆ ਸੀ ਕਹਿੰਦਾ ਮਰੇ ਹੋਏ ਨੇ ਇਹ ਤਾਂ ਬਾੜਾ ਹੀ ਕਸਾਈ ਦਾ ਹੈ ਜਿੱਥੇ ਤੂੰ ਵੜ ਗਿਆ ਜਾ ਕੇ ਜਿੱਥੇ ਤੂੰ ਭੁੱਲ ਗਿਆ ਕਸਾਈ ਦੇ ਬਾੜੇ ਜਾ ਵੜਿਆ ਤੂੰ ਵਰਗ ਸਵਾਈ ਨਹੀਂ ਜਾ ਭਰਿਆ ਇੱਥੇ ਤੇਰਾ ਪ੍ਰੇਮ ਪਾ ਲਿਆ ਇਹਨਾਂ ਦਾ ਪ੍ਰੇਮ ਕਾਹਦਾ ਆਪਸ ਵਿੱਚ ਪ੍ਰੇਮ ਵੀ ਇਹ ਭੜਦੇ ਵੀ ਬਹੁਤ ਨੇ ਉੱਥੇ ਬੱਕਰੇ ਭੜਦੇ ਵੀ ਹੁੰਦੇ ਭੜਨਾ ਵੀ ਉੱਥੇ ਹੀ ਆ ਉਹ ਭੜਦੇ ਕਾਹਦੇ ਵਾਸਤੇ ਆ ਕਾਦੇ ਵਾਸਤੇ ਫਿਰਦੇ ਆ ਤੁਹਾਡਾ ਇੱਥੇ ਕੀ ਹੈ ਬਈ ਜੇ ਉਸੇ ਨੂੰ ਕੰਨ ਤੇ ਫੜ ਕੇ ਕਸਾਈ ਲੈ ਜਵੇ ਚਲ ਗਿਆ ਭਿੜਦਾ ਕਾਦੇ ਵਾਸਤੇ ਸੀ ਭਿੜਦਾ ਸੀ ਮੂਰਖਤਾ ਮੂਰਖਤਾ ਦਾ ਭੇੜ ਹੈ ਭੇੜ ਕਾਦਾ ਸੀ ਮੂਰਖਤਾ ਦਾ ਸੰਸਾਰ ਦੀ ਲੜਾਈ ਕਾਦੀ ਹੈ ਮੂਰਖਤਾ ਦੀ ਲੜਾਈ ਹੈ ਸਾਰਿਆਂ ਕਸਾਈ ਦੇ ਬਾੜੇ ਦੇ ਬੱਕਰਿਆਂ ਦੀ ਲੜਾਈ ਹੈ ਮੂਰਖਤਾ ਦੀ ਗਿਆਨ ਦੀ ਲੜਾਈ ਨਹੀਂ ਹੈ ਅਗਿਆਨਤਾ ਦੀ ਲੜਾਈ ਹੈ ਮਰਦ ਸਵਾਈ ਦੀ ਜਾ ਭਰਿਆ ਤਾਂ ਲੱਦਿਆ ਅਜਾ ਭਰਿਆ ਤਾਂ ਲੱਦਿਆ ਜਿਹੜਾ ਭਰ ਜਾਂਦਾ ਨਾ ਘੜਾ ਟੂਟੀ ਥੱਲੇ ਹੋਵੇ ਨਾ ਕੋਈ ਘੜਾ ਰੱਖਿਆ ਹੋਇਆ ਮੈਂ ਭਰਿਆ ਉਹ ਅਗਲਾ ਕਹਿੰਦਾ ਚੱਕ ਭਾਈ ਪਰ ਮੈਂ ਲਾਉਣਾ ਆਪਣਾ ਬਾਲਟੀ ਭਰ ਗਿਆ ਤਾਂ ਗਿਆ ਮਜਾ ਤੇਰਾ ਭਰ ਜਾਣਾ ਨਾ ਬਾਹਰ ਜਾ ਤੇਰਾ ਖਾਤਾ ਅਸਲ ਤੇ ਭਰਿਆ ਕਹ ਲੋ ਜਾਂ ਖਤਮ ਕਹ ਲੋ ਜਾਂ ਤਿਲ ਤੇ ਰੇਤ ਲੈ ਇਧਰ ਆ ਗਏ ਮੁੱਕ ਗਏ ਅਗਿਆਨਤਾ ਨਾਲ ਪੂਰਾ ਭਰ ਗਿਆ ਜਿੰਨਾ ਭਰਨਾ ਸੀ ਤਾਂ ਉਹ ਤੋਂ ਵੱਧ ਅਗਿਆਨਤਾ ਨਹੀਂ ਆਉਂਦੀ ਲੱਦਿਆ ਫਿਰ ਫੇ ਗਾਂ ਚੱਲ ਪਿਆ ਪਰਿਆ ਪਰਿਆ ਮਤ ਪਾਪਾਂ ਕੇ ਸੰਗ ਪਾਪਾਂ ਨਾਲ ਘੜਾ ਭਰ ਗਿਆ ਜਾਂ ਤੇਰਾ ਜਾਂ ਭਰਿਆ ਤਾਂ ਲੱਦਿਆ ਕੜਾ ਪੜਿਆ ਮਤ ਪਾਪਾਂ ਕੇ ਸੰਗ ਤੋਤੀ ਤਾਂ ਹੈ ਨਹੀਂ ਨਾਮਾ ਕੇ ਰੰਗ ਫੈਲਦੇ ਲਦਿਆ ਜੇ ਨਹੀਂ ਤੋਤੀ ਨਾਮਾ ਕੇ ਰੰਗ ਫੈਲਦੇ ਲਦਿਆ ਫਿਰ ਉੱਤੇ ਫੇਲਾ ਤਾਂ ਦੇਣਾ ਪਾਲ ਸਾਹਿਬ ਹਣ ਚਾਰ ਬਸ ਅਦੂਆ ਸਰੀਰ ਹੋ ਲੱਦਿਆ ਜਾਊ ਖਬਰ ਹਾਥੀ ਦਾ ਜੂਨ ਪਾਜਾ ਪਾਲ ਜ਼ਿਆਦਾ ਹੋ ਜਾਊਗਾ ਦੋਈ ਗੁਣ ਤੇ ਦੇਣੀ ਐ ਬੰਨ 28 ਪੋਟਲੀ ਇੱਕ ਪੋਟਲੀ ਆ ਪੋਟਲੀ ਲਾ ਕੇ ਦੂਈ ਰੱਖ ਦੇਣਗੇ ਯਾ ਪੋਟਲੀ ਲੈ ਜੋ ਦੂਈ ਰੱਖ ਦੇਣਗੇ ਉੱਤੇ ਲੱਦਿਆ ਰਹੂਗਾ ਇਹ ਜੇ ਪਰਿਆ ਤਾਂ ਲੱਦਿਆ